ਘਟ ਘਟ ਬਹਿਸ ਨਿਰੰਤਰ ਰਹੀ ਹੈ ਚਾਲਨ ਸਤਿਗੁਰ ਭਾਏ ਨਾਨਕ ਕਹਿੰਦਾ ਕੀ ਔਖਾ ਹਿਰਦੇ 'ਚ ਬੈਠੇ ਇੱਥੇ ਬੈਠੇ ਮਨ ਇੱਥੇ ਨਹੀਂ ਜਾਵੇ ਸੋਚੇ ਨਾ ਸੋਚਣ ਦੀ ਲੋੜ ਨਹੀਂ ਬਾਜ ਸੋਚਣ ਦੀ ਲੋੜ ਛੱਡ ਦਈਏ ਫਿਰ ਘਟ ਘਟ ਬੈਸਣ ਦੀ ਗੱਲ ਹੋ ਜਾਂਦੀ ਜਾਗਦੇ ਰਹੋ ਸੋਚੋ ਸੋਚਣਾ ਮਤ ਕਰੋ ਬੈਸ ਨਿਰੰਤਰ ਹੈ ਲਗਾਤਾਰ ਬਗਾਰ ਸੋਚੇ ਤੇ ਕੁਝ ਵੀ ਸੋਚੇ ਤੇ ਬਗਾਰ ਬੈਠੇ ਚਾਰੇ ਸਤਗੁਰ ਪਾਏ ਜੋ ਅੰਦਰੋਂ ਫੁਰਨਾ ਚਿੱਤ ਚੋਂ ਉਠੂਗਾ ਵੀ ਚਲੋ ਹੁਣ ਆ ਕੰਮ ਹੈ ਕਰ ਲਈਏ ਇੱਥੋਂ ਫੁਰਨਾ ਨਾ ਉੱਠੇ ਇੱਥੋਂ ਫੁਰਨਾ ਜਿਹੜਾ ਉੱਠਦਾ ਨਾ ਅੰਦਰੋਂ ਉਦੋਂ ਤਰੋ ਚਾਲੇ ਸਤਗੁਰ ਪਾਏ ਸਤਗੁਰ ਦੇ ਪਾੜੇ ਚੱਲ ਇੱਥੇ ਜਿਹੜਾ ਇੱਥੇ ਤਾਂ ਖਿੱਚੋ ਤਾਣਾ ਕਰਾਂ ਨਾ ਕਰਾਂ ਕਰਾਂ ਨਾ ਕਰਾਂ ਇੱਕਦਮ ਹੁੰਦਾ ਹੀ ਐਸੇ ਵਾਲੇ ਫੁਰਨੇ ਦੇ ਵਿੱਚ ਵਿਰੋਧ ਹੁੰਦਾ ਹੀ ਨਹੀਂ ਕਦੇ ਸਦਲੇ ਫੁਰਨੇ ਦੇ ਕਦੇ ਵਿਰੋਧ ਹੁੰਦਾ ਹੀ ਨਹੀਂ ਵਿਰੋਧ ਇੱਥੇ ਵਾਲੇ ਇੱਥੇ ਵਾਲੇ ਵਿੱਚ ਸੋਚਦਾ ਰਹਿਣਾ ਸੋਚਣ 'ਚ ਵਿਰੋਧ ਆ ਕਰਾਂ ਕਰਾਂ ਕਰਾਂ ਜਿਹੜਾ ਫੁਰਨਾ ਹੋਇਆ ਤੁਰ ਪਿਆ ਦਾ ਮਤਲਬ ਆ ਫੁਰਨਾ ਠੀਕ ਹੈ ਕੰਮ ਚਾਹੇ ਗਲਤ ਹੋਇਆ ਠੀਕ ਹੋਇਆ ਨਹੀਂ ਗੱਲ ਪਾਟਕੜ ਬੈਸ ਰਹੀਏ ਚਾਲਨ ਸਤਿਗੁਰੂ ਪਾਏ ਸਹਜੇ ਆਏ ਹੁਕਮ ਸਦਾਏ ਨਾਨਕ ਸਦਾ ਰਜਾਏ ਸਹਜੇ ਆਏ ਹੁਕਮ ਸਦਾਏ ਇੱਥੇ ਕਿਵੇਂ ਕਾਟ ਆਇਆ ਕਿਵੇਂ ਹਿਰਦੇ ਚ ਆਇਆ ਕਿਵੇਂ ਇੱਥੋਂ ਇੱਥੇ ਤੱਕ ਦਬਾਅ ਦੇ ਸਾਰੇ ਬੰਦੇ ਰਹਿੰਦੇ ਨੇ ਫੋਪੜੀ 'ਚ ਰਹਿੰਦੇ ਨੇ ਸਾਰੇ ਬੰਦੇ ਜਿੰਨਾ ਚਿਰ ਜਾਗਦੇ ਮੈਂ ਨਿਜ ਘਰ 'ਚ ਆਇਆ ਕਿਵੇਂ ਆਂ ਸਹਜੇ ਆਇਆ ਜਾਂ ਜਾਗ ਪਿਆ ਨਾ ਮੈਨੂੰ ਜਾਗਿਆ ਜਦ ਮੈਂ ਜਾਗਦਾ ਫਿਰ ਇੱਕ ਹੋ ਜਾਂਦਾ ਫਿਰ ਸੁਪਨਾ ਨਹੀਂ ਰਹਿੰਦਾ ਇਹ ਮੇਰਾ ਸੁਪਨਾ ਖਤਮ ਹੋ ਗਿਆ ਜਿਹੜਾ ਸੁਪਨੇ ਤੁਸੀਂ ਦੇਖਦੇ ਮੈਂ ਨਹੀਂ ਦੇਖਦਾ ਇੱਥੇ ਤਾਂ ਸੁਪਨੇ ਦੇਖੀਦੇ ਨੇ ਬੈਠ ਕੇ ਸਾਰੇ ਦੇਖਣਾ ਪ੍ਰਾਈਮ ਮਿਨਿਸਟਰ ਦਾ ਕੋਈ ਚੀਫ ਮਿਨਿਸਟਰ ਦਾ ਕੋਈ ਕਾਹਦੇ ਦਾ ਕੋਈ ਜਿੱਤਨ ਦਾ ਸੁਪਨੇ ਦੇਖਦੇ ਨਹੀਂ ਇੱਕ ਦੂਰ ਨੂੰ ਕਹੀ ਜਾਂਦੇ ਨੇ ਸੁਪਨੇ ਦੇਖਣ ਇੱਥੇ ਤਾਂ ਸੁਪਨੇ ਸੁਪਨੇ ਨੇ ਉੱਪਰ ਜਿੰਨੇ ਵੀ ਨੇ ਜੇ ਜਾਗ ਜਾਂਦਾ ਤਾਂ ਇੱਥੇ ਫਿਰ ਹਿਰਦੇ ਚ ਰਹਿਣਾ ਸਹਿਜ ਹੈ ਸਹਿਜ ਸਹਿਜ ਅਵਸਥਾ ਜਾਗਰਤ ਅਵਸਥਾ ਹੁਕਮ ਸਦਾ ਹੈ ਇੱਥੋਂ ਹੀ ਹੁਕਮ ਆਉਣਾ ਹੁਕਮ ਹੁਕਮ ਦੇ ਵਿੱਚ ਫਿਰ ਹੁਕਮ ਦੇ ਵਿੱਚ ਰਹਿਣਾ ਜਿੰਨਾ ਜਰ ਸਹਿਜ ਅਵਸਥਾ ਨਹੀਂ ਹੁਕਮ ਦਾ ਵੀ ਪਤਾ ਨਹੀਂ ਲੱਗਦਾ ਹੁਕਮ ਬੂਝ ਪਰਮ ਪਦ ਪਾਈ ਹੈ ਆਪੂ ਬੁੱਝਣ ਦਾ ਪਰਮਪੰਥੀ ਅਵਸਥਾ ਨਾਨਕ ਸਦਾ ਨਾਨਕ ਦਾ ਪਹਿਲਾਂ ਸੋਚਣਾ ਦਾ ਛੱਡੇ ਸੋਚਣਾ ਹੀ ਹੁਕਮ ਜੇ ਰਹਿਣਾ ਦਾ ਹੁਕਮ ਜੇ ਰਹਿਣਾ ਦਾ ਸਿੱਖੇ ਜੇ ਗਲਤ ਹੋ ਗਿਆ ਤਾਂ ਵੀ ਠੀਕ ਹੈ ਪਾਣੇ ਨੂੰ ਬਿਠਾ ਕਰਕੇ ਮੰਨਣ ਲੱਗ ਜੂਗਾ ਪਹਿਲਾਂ ਜਦ ਬਿਠਾ ਕਰਕੇ ਬੰਦੂਗਾ ਹੌਲੀ ਹੌਲੀ ਹੁਕਮ ਦੀ ਸਮਝਾਉਣ ਲੱਗ ਠੀਕ ਹੋ ਗਿਆ ਗਲਤ ਹੋ ਗਿਆ ਕੋਈ ਚੱਕਰ ਜੋ ਹੋ ਗਿਆ ਹੋ ਚਾਹ ਸੋਚ ਕੇ ਕੀਤਾ ਚਾਹ ਨਾ ਸੋਚ ਕੇ ਕੀਤਾ ਸੋਚ ਤਾਂ ਸੁਪਨਾ ਸੋਚ ਸੁਪਨਾ ਨਾਲ ਸਦਾ ਰਜਾਏ ਨਾਲ ਇਸ ਤਰੀਕੇ ਨਾਲ ਨਾਨਕ ਕਹਿੰਦਾ ਸਦਾ ਉਹਦੀ ਰਜਾ ਵਿੱਚ ਚੱਲਿਆ ਜਾ ਸਕਦਾ ਸਹਿਜੇ ਹੈ ਸਹਿਜ ਅਵਸਥਾ ਜਿੱਥੇ ਰਹੋ ਟਿਕੇ ਹੋ ਅਰ ਸੁੱਤਾ ਪਿਆ ਵੀ ਟਿਕੇ ਹੁੰਦਾ ਇੱਥੇ ਹੀ ਪਰ ਜਾਗਦਾ ਇੱਥੇ ਟਿਕੇ ਸੁੱਤਾ ਪਿਆ ਟਿਕੇ ਹੁੰਦਾ ਨਾ ਜਿਵੇਂ ਸੁੱਤਾ ਬੈਠ ਕੇ ਆਉਂਦਾ ਮੈਂ ਜਾਗਦਾ ਉੱਥੇ ਹੀ ਰਹੇ ਜਿੱਥੇ ਸੁੱਤਾ ਪਿਆ ਸੀ ਇੱਥੇ ਨਾ ਜਾਵੇ ਇੱਕਦਮ ਉੱਤੇ ਨਾ ਚੜੇ ਸੁਪਰੇ ਤੋਂ ਵਜਨ ਹਟਾਤਾ ਸਪਰਿੰਗ ਉੱਥੇ ਹੀ ਉੱਤੇ ਰੁੜ ਗਿਆ ਤੇ ਤਾਂ ਵਜਨ ਹਟਿਆ ਸਪਰਿੰਗ ਫੇਰ ਉੱਥੇ ਬਲ ਤਾਂ ਸਪਰਿੰਗ ਵਰਗਾ ਹੀ ਹੈ ਜੇ ਦੀ ਨੇ ਜ਼ੋਰ ਪਾ ਲਿਆ ਦੱਬ ਲਿਆ ਥੱਲੇ ਦਬਿਆ ਗਿਆ ਨੀਂਦ ਹਟ ਗਈ ਫੇਰ ਉੱਥੇ ਹੀ ਆ ਗਿਆ ਸਹਿਜ ਆਏ ਜੇ ਸਹਿਜ ਅਵਸਥਾ ਜਦੋਂ ਆ ਜਾਈਦਾ ਫਿਰ ਉਹ ਕੋਦੇ ਵਿੱਚ ਲੈ ਜਾ ਸਕਦਾ ਹੈ ਉਹ ਤੋਂ ਪਹਿਲਾਂ ਨਹੀਂ ਚਲਿਆ ਜਾ ਸਕਦਾ ਮਾਰਗ ਸਦਾ ਰਿਹਾ ਸਹਿਜ ਅਵਸਥਾ ਵਿੱਚ ਗਿਆਨ ਅਵਸਥਾ ਪੂਰਨ ਗਿਆਨ ਅਵਸਥਾ ਵਿੱਚ ਪੂਰਨ ਗਿਆਨ ਦੀ ਕੀ ਅਵਸਥਾ ਸਭ ਕੁਝ ਕਰਤੇ ਬਸ ਹੈ ਜੇ ਨੂੰ ਮੰਨ ਲਈਏ ਸਹਿਜ ਅਵਸਥਾ ਜਨਤਾ ਕੇ ਬਸ ਕਛ ਨਹੀਂ ਸਹਿਜ ਅਵਸਥਾ ਪਰ ਜੇ ਕਹਿੰਦਾ ਵੀ ਨਹੀਂ ਆਦਮੀ ਵੀ ਕੁਝ ਕਰ ਸਕਦਾ ਆਦਮੀ ਵੀ ਪਾਪ ਕਰਦਾ ਫਿਰ ਸੁਪਨ ਅਵਸਥਾ ਇਹ ਸੁਪਨ ਦੀ ਸੁੱਤੇ ਪੈ ਦੀ ਅਵਸਥਾ ਦੋਏ ਅਵਸਥਾ ਵਿਚਾਰ ਲੈ ਲਕੀਰ ਹੈ ਇੱਕ ਪਾਸੇ ਆਪਣੇ ਆਪ ਨੂੰ ਬੰਦਾ ਮੈਂ ਕੁਝ ਕਰ ਸਕਦਾ ਆਦਮੀ ਵੀ ਕੁਝ ਕਰ ਸਕਦਾ ਇਹ ਪਾਸੇ ਬੰਦਾ ਜੋ ਆਦਮੀ ਕਰਦਾ ਉਹਦਾ ਕਰਾਇਆ ਕਰਦਾ ਕੁਝ ਨਹੀਂ ਕਰ ਸਕਦਾ ਆਪਣੀ ਮਰਜ਼ੀ ਆਦਮੀ ਜੋ ਕੁਝ ਕਰਦਾ ਉਹਦਾ ਕਰਾਇਆ ਹੀ ਕਰਦਾ ਚਾਹੇ ਨੁਕਸਾਨ ਕਰਦਾ ਹੈ ਚਾਹੇ ਨਫਾ ਕਰਦਾ ਨਫਾ ਵੀ ਆਪਣਾ ਉਹਦੇ ਹੁਕਮ ਨਾਲ ਹੋਇਆ ਨੁਕਸਾਨ ਵੀ ਉਹਦੇ ਹੁਕਮ ਨਾਲ ਹੋਇਆ ਨੁਕਸਾਨ 'ਚ ਵੀ ਕੋਈ ਅਕਲ ਦੇਣੀ ਸੀ ਨਫੇ 'ਚ ਵੀ ਕੋਈ ਅਕਲ ਦੇਣੀ ਸੀ ਸਿਰਫ ਅਕਲ ਦੇਣੀ ਸੀ ਨਫੇ ਨੁਕਸਾਨ ਜੋ ਕੁਝ ਨਹੀਂ ਸੀ ਨਾ ਤੈਨੂੰ ਪੈਸੇ ਦੇਣੇ ਤੇ ਨਾ ਤੇ ਤੋਂ ਪੈਸੇ ਖੋਣੇ ਤੇ ਤੈਨੂੰ ਅਕਲ ਦੇਣੀ ਸੀ ਬਸ ਗੁਰੂ ਦਾ ਕੰਮ ਅਕਲ ਦੇਣਾ ਹੁੰਦਾ ਹੋਰ ਉਹਦਾ ਕੰਮ ਨਹੀਂ ਕੋਈ ਪੈਸੇ ਦੇਣਾ ਉਹਦਾ ਕੰਮ ਨਹੀਂ ਹੈ ਪ੍ਰਾਪਰਟੀ ਦੇਣੀ ਉਹਦਾ ਕੰਮ ਨਹੀਂ ਹੈ ਪ੍ਰਾਪਰਟੀ ਦੇਣੀ ਔਰ ਖੋ ਲੈਣੀ ਤੇ ਵਿੱਚ ਹੀ ਅਕਲ ਦੇ ਜਾਂਦਾ ਅਕਲ ਦੇਣਾ ਕੰਮ ਗੁਰੂ ਦਾ ਕੰਮ ਅਕਲ ਦੇਣਾ ਹੁੰਦਾ ਪਰ ਇਹਦੇ ਵਿੱਚ ਅਕਲ ਦੇ ਰਿਹਾ ਅਕਲ ਨੂੰ ਉੱਚੀ ਕਰ ਰਿਹਾ ਜੇ ਉਸ ਨੂੰ ਸਹੀ ਬੰਦੇ ਇਹ ਬੰਦੇ ਵੀ ਅਸਲ ਵਾਸਤੇ ਤੇ ਕਰ ਰਿਹਾ ਉਹਨੂੰ ਫਿਰ ਤਾਂ ਆ ਜਾਂਦੀ ਹੈ ਜੇ ਇਹ ਨਾ ਮੰਨੇ ਵੀ ਅਕਲ ਵਾਸਤੇ ਕਰ ਰਿਹਾ ਫਿਰ ਅਕਲ ਦਾ ਨਾਸ ਵੀ ਹੋ ਜਾਂਦਾ ਇਸ ਕਰਕੇ ਖੰਨੇ ਉਹ ਤਿੱਖੀ ਬਾਹਰੋਂ ਡਿੱਕੀ ਇਸ ਮਾਰਗ ਦਾ ਜੇ ਤਾਂ ਉਹਦੀ ਇਸ ਗੱਲ ਨੂੰ ਸਮਝ ਲਿਆ ਵੀ ਮੈਨੂੰ ਅਕਲ ਦੇਣ ਵਾਸਤੇ ਕੀਤੀ ਹੈ ਮੈਂ ਬੜਾ ਕਲਾਕਾਰ ਕਹਿੰਦਾ ਸੀ ਆਪਣੇ ਆਪ ਨੂੰ ਅੱਲਾ ਮੇਰੇ ਤੋਂ ਇਨਸਾਨ ਹੋ ਗਿਆ ਇਸ ਕਰਕੇ ਭਾਈ ਇੱਥੇ ਕਲਾਕਾਰੀ ਕੁਛ ਨਹੀਂ ਇਹ ਤਾਂ ਉਹਦੀ ਰਜਾ ਹੈ ਨਾ ਮੈਂ ਕਮਾਇਆ ਨਾ ਮੈਂ ਗਵਾਇਆ ਕਾਰ ਤੋਂ ਬਚ ਗਿਆ ਇਹਦੇ ਕਾਰ ਹੋ ਜਾਂਦਾ ਨਾਨਕ ਸਦਾ ਰਜਾਏ ਨਾਨਕ ਕਰਨਾ ਇਸ ਤਰੀਕੇ ਨਾਲ ਸਦਾ ਉਹਦੀ ਰਜ਼ਾ ਦੇ ਵਿੱਚ ਚੱਲਿਆ ਜਾ ਸਕਦਾ ਹੈ ਇਹ ਰਾਹ ਹੈ ਮੇਰਾ ਸਦਾ ਰਜਾਏ ਚੱਲਣਾ ਹੀ ਰਸਤਾ ਹੈ ਉਹਦੀ ਰਜ਼ਾ ਵਿੱਚ ਰਹਿਣਾ ਕੇ ਜੀਵਨ ਬਤਾਉਣ ਕਰਨਾ ਸਾਡਾ ਰਸਤਾ ਹੈ ਇਹ ਕਿਵੇਂ ਹੋਊਗਾ ਇਹ ਜਾ ਕੇ ਹੋਊਗਾ ਗਿਆਨ ਅਵਸਥਾ ਨਾਲ ਜਾਂ ਤੁਸੀਂ ਮੰਨਦੇ ਹੋ ਸਾਰੀ ਦੁਨੀਆ ਮੰਨਦੀ ਹੈ ਵੀ ਉਹਦੀ ਰਜ਼ਾ ਤੋਂ ਬਿਨਾਂ ਕੁਝ ਹੋਏ ਨਹੀਂ ਰਿਹਾ ਫਿਰ ਉਹਦੀ ਰਜ਼ਾ ਚੱਲੋ ਤੁਸੀਂ ਲੋਕਾਂ ਨੂੰ ਸਰਾਹ ਪਰ ਕਿਹੜੀ ਚੀਜ਼ ਦੇ ਦਿੰਦੇ ਹੋ ਤੁਸੀਂ ਗੁਰੂ ਕਿਹੜੀ ਗੱਲ ਦੇ ਬਣੇ ਹੋਏ ਹੋ ਤੁਸੀਂ ਚੌੜੇ ਕਿਹੜੀ ਗੱਲ ਜੋਏ ਹੋਏ ਹੋ ਵੀ ਅਸੀਂ ਸਾਡੇ ਹੱਥ 'ਚ ਬਹੁਤ ਕੁਝ ਹੈ ਤੁਸੀਂ ਦੁਨੀਆ ਨੂੰ ਕਿਹੜੇ ਪਕੌੜੇ ਕਿਉਂ ਸਮਝਦੇ ਤੁਸੀਂ ਕਹਿੰਦੇ ਕਹਿੰਦੇ ਪਹਿਲਾਂ ਸਭ ਤੋਂ ਅਸੀਂ ਇਸ਼ਨਾਨ ਕਰਾਂਗੇ ਅਸੀਂ ਵੱਡੇ ਹਾਂ ਤੁਸੀਂ ਵੱਡੇ ਕਿਉਂ ਉਹ ਵੀ ਹੁਕਮ ਚੱਲਦੇ ਨੇ ਤੁਸੀਂ ਵੀ ਹੁਕਮ ਚੱਲਦੇ ਹੋ ਉਹਨਾਂ ਦੇ ਹੰਕਾਰ ਤੇ ਚੋਟ ਕਰ ਰਹੇ ਨੇ ਲੋਕ ਰਜ਼ਾ ਵਿੱਚ ਚੱਲਣ ਦਾ ਉਪਦੇਸ਼ ਕਰਦੇ ਨੇ ਰਜ਼ਾ ਵਿੱਚ ਚੱਲੋ ਰਜ਼ਾ ਤੁਸੀਂ ਉਹ ਨਹੀਂ ਜਾਂ ਚੱਲਦੇ ਪਬਲਿਕ ਕਿਵੇਂ ਚੱਲੂ ਤੁਸੀਂ ਪਬਲਕ ਨੂੰ ਉਹਦੀ ਰਜ਼ਾ ਤੋਂ ਬਾਗੀ ਕਰ ਰਹੇ ਹੋ ਜਦ ਆ ਬਾਗੀ ਹੋ ਜਥਾ ਰਾਜਾ ਜਦ ਧਾਰਮਿਕ ਆਗੂ ਰਾਜਾ ਰਾਜਾ ਆਗੂ ਕੋਈ ਹੀ ਇੱਕ ਧਾਰਮਿਕ ਆਗੂ ਹੈ ਉਹ ਰਾਜਾ ਕੋਈ ਹਰ ਸਮਾਨ ਨਹੀਂ ਰਾਜਾ ਹਰ ਸਾਡਾ ਧਾਰਮਿਕ ਆਗੂ ਆ ਜਿਹੜਾ ਸੰਸਾਰੀ ਝੂਠਾ ਰਾਜਾ ਮਾਇਆ ਦੇ ਰਾਜਾ ਨੇ ਇਹ ਭੁਗਤ ਸਭ ਦੇ ਵਿਚਾਰ ਕੇ ਝੂਠੇ ਝੂਠੇ ਨੇ ਇਹ ਸੰਸਾਰੀ ਮਾਇਆ ਸੰਸਾਰੀ ਤਾਂ ਦੇ ਰਾਜੇ ਨੇ ਅਗਵਾਈ ਦੇ ਰਹੇ ਨੇ ਉਹ ਨਰਾਕਾਰੀ ਉਹ ਨਾਮ ਧਨ ਵਾਸਤੇ ਰਾਜਾ ਉਹ ਨਾਮ ਧਨ ਦਾ ਵਾਸਤੇ ਸਾਡੇ ਖਜ਼ਾਨੇ ਭਰ ਰਿਹਾ ਇਹ ਸੰਸਾਰੀ ਤਾਂ ਦੇ ਖਜ਼ਾਨੇ ਭਰ ਰਿਹਾ ਇਹ ਤਾਂ ਆਪਣੇ ਹੀ ਭਰਦੇ ਨੇ ਖਜ਼ਾਨੇ ਤੁਹਾਡੇ ਨਹੀਂ ਭਰਦੇ ਤੁਹਾਡੇ ਨਹੀਂ ਭਰਦੇ ਤੁਹਾਨੂੰ ਦਾ ਖਾਣ ਪੀਣ ਨੂੰ ਦਿੰਦੇ ਨੇ ਵੀ ਐਦਾਂ ਦਿਓ ਇਹਨਾਂ ਨੂੰ ਜਿਹਨਾਂ ਸਾਡੇ ਕਾਬੂ 'ਚ ਵੀ ਰਹਿਣ ਸਾਡੇ ਦੇ ਮਤਲਬ ਰਹੇ ਤੇ ਆਨੇ ਆਪਣੇ ਪਰ ਕੇ ਰੱਖੋ ਪਬਲਿਕ ਨੂੰ ਆਪਣੀ ਗੁੱਠੀ 'ਚ ਰੱਖੋ ਧਰਮ ਕਾਹੂ ਬੀਜੇ ਹੀ ਕੰਮ ਕਰੇ ਕਿ ਪਬਲਿਕ ਮੇਰੀ ਮੁਠੀ 'ਚ ਰਹੇ ਫਿਰ ਦੋਏ ਰਾਜੇ ਆਪਸ ਵਿੱਚ ਹੀ ਦੋਹਾਂ ਦਾ ਕੀ ਫਰਕ ਰਹੇ ਜੇ ਧਰਮ ਕਾਹੂ ਵੀ ਕਹੇ ਮੇਰੀ ਮੁਠੀ 'ਚ ਰਹੇ ਪਬਲਿਕ ਜਿਵੇਂ ਮੈਂ ਚਲਾਵਾਂ ਉਹ ਚੱਲੇ ਔਰ ਦੂਆ ਰਾਜਾ ਵੀ ਇਹੀ ਕਹੇ ਫਿਰ ਦੋਹਾਂ 'ਚ ਕੀ ਫਰਕ ਰਹੇ ਉਹਦਾ ਭੇਖ ਧਾਰਮਿਕ ਹੈ ਭੇਖ ਦਿਖਾ ਕੇ ਡਰਾ ਕੇ ਲੋਕਾਂ ਨੂੰ ਭਰਮ ਜਾਲ 'ਚ ਫਸਾ ਕੇ ਵੱਡਾ ਬਣਦਾ ਹੈ ਇਹ ਤਲਵਾਰ ਦੇ ਜੋਰ ਨਾਲ ਪੈਸੇ ਦੇ ਜੋਰ ਨਾਲ ਵੱਡਾ ਬਣਦਾ ਉਹਦੇ ਨਾਲ ਤਿੰਨ ਐ ਰਾਜੇ ਕੋਲ ਤਿੰਨ ਸ਼ਕਤੀਆਂ ਨੇ ਤਲਵਾਰ ਦੀ ਸ਼ਕਤੀ ਸਰੀਰ ਦੀ ਸ਼ਕਤੀ ਮਾਇਆ ਦੀ ਸ਼ਕਤੀ ਹੈ ਰਕਲ ਦੀ ਸ਼ਕਤੀ ਤੈਨੂੰ ਨਹੀਂ ਤਲਵਾਰ ਦੀ ਸ਼ਕਤੀ ਹੈ ਤਲਵਾਰ ਆਪਣੇ ਆਪ ਤਾਂ ਨਹੀਂ ਚੱਲਦੀ ਤਲਵਾਰ ਦੀ ਸ਼ਕਤੀ ਬਾਹੂਬਲ ਨੂੰ ਕਹਿੰਦੇ ਤਲਵਾਰ ਆਪਣੇ ਆਪ ਚੱਲੂਗੀ ਤਲਵਾਰ ਦੇ ਬਾਣ ਵਿੱਚ ਜ਼ੋਰ ਹੈ ਚੱਲੂਗੀ ਬਾਹੂਬਲ ਸਰੀਰਕ ਬਲ ਧਨ ਔਰ ਬੁੱਧ ਬਲ ਤਿੰਨ ਇਕੱਠੇ ਨੇ ਰਾਜੇ ਕੋ ਜੇ ਤਿੰਨ ਇਕੱਠੇ ਨਹੀਂ ਰਾਜਾ ਨਹੀਂ ਰਹਿ ਜੇ ਬੁੱਧ ਬਲ ਹੈ ਜੀ ਸਭ ਕੁਝ ਚਲਾ ਜਾ ਹੋਰ ਲੈ ਜੂ ਕੋਈ ਕੋਈ ਕਲਾ ਹੋਰ ਉਧਰ ਆ ਮੇਰਾ ਇਹਦੇ ਕੋਲ ਇਹੀ ਤੇ ਇਹਨਾਂ ਨੇ ਪੈਦਾ ਕੀਤੇ ਨੇ ਇਹਨਾਂ ਨੇ ਕੀ ਕੀਤਾ ਇਹ ਧਰਮ ਲੋਕਾਂ ਦੇ ਬੁੱਧ ਵਾਲੇ ਇਹਨਾਂ ਕੋਲ ਇਹਨਾਂ ਨੇ ਆਪਣੀਆਂ ਗੱਲਾਂ ਬਾਹੂਬਲ ਦੀ ਜਗ੍ਹਾ ਇਹਨਾਂ ਨੇ ਭਰਮ ਤੇ ਲਈ ਜਿੱਥੇ ਬਾਹੂਬਲ ਸੀ ਤਾਂ ਸਰੀਰ ਕੋ ਉੱਥੇ ਭਰਮ ਦਾ ਅਸਰ ਲੈ ਭਰਮ ਜੀ ਹੈ ਭਰਮ ਦੀ ਸ਼ਕਤੀ ਭਰਮ ਬੰਦੇ ਦੇ ਪਰ ਭੈ ਪੈਦਾ ਕਰਦਾ ਭਰਮ ਡਰਾਇ ਨੇ ਉਹ ਡਰਾਉਂਦਾ ਬਾਹੂਬਲ ਨਾਲ ਤਲਵਾਰ ਨਾਲ ਇਹ ਡਰਾਉਂਦੇ ਨੇ ਪਰ ਉਹ ਗਿਆਨਾਂ ਨਹੀਂ ਡਰਾਉਂਦੇ ਗਿਆਨ ਨੂੰ ਗਿਆਨ ਗੁਰਮਤਿ ਡਰਾਉਂਦੀ ਗਿਆਨ ਗੁਰਬਾਣੀ ਡਰਾਉਂਦੀ ਗਿਆਨ ਜਿਹੜਾ ਡਰਾਉਂਦਾ ਉਹ ਗਿਆਨ ਨੂੰ ਆਪ ਹੀ ਡਰਦਾ ਰਾਜਾ ਆਪ ਹੀ ਡਰਦਾ ਤਲਵਾਰ ਤੇ ਲੋਕਾਂ ਨੂੰ ਡਰਾਉਂਦਾ ਭਰਮ ਅਤੀਆ ਨੰਬਰ ਪੈਸਾ ਵੀ ਚਾਹੀਦਾ ਇਹਦੇ ਕਰਕੇ ਬੜੇ ਬੜੇ ਬੁੱਧਰ ਬੜੇ ਬੜੇ ਇਹਨੂੰ ਬੋਲਦੇ ਇਸ ਨੂੰ ਬੜਾ ਬੜਾ ਪੈਸਾ ਸਿੱਧੇ ਨਾ ਬੋਲਦੇ ਫੌਜਾਂ ਦੀ ਜਗਾ ਇਹਨਾਂ ਕੋ ਭਰਮ ਜਾਲ ਚ ਫਸਾਈ ਹੋਈ ਸੰਗਤ ਹੁੰਦੀ ਉਹਨਾਂ ਕੋ ਤਨਖਾਹਦਾਰ ਹੁੰਦਾ ਨੇ ਇਹਨਾਂ ਦੇ ਜਿਹੜੀ ਫੌਜ ਹੈ ਇਹਨਾਂ ਨੂੰ ਪੈਸੇ ਵੀ ਦਿੰਦੀ ਹੁੰਦੀ ਹੈ ਦੇਖੋ ਉਧਰ ਤਨਖਾਹ ਰਾਜਾ ਦੇ ਰਿਹਾ ਹੈ ਲੈ ਰਹੇ ਨੇ ਰਾਜਾ ਤਾਂ ਦੇ ਰਿਹਾ ਉਹਨਾਂ ਨੂੰ ਕੁਝ ਇਹ ਉਹਨਾਂ ਤੋਂ ਲੈ ਵੀ ਰਹੇ ਨੇ ਪਰ ਦੇ ਕੁਝ ਨਹੀਂ ਰਹੇ ਪਰ ਵਿੱਚ ਫਸਾਏ ਹੋਏ ਨੇ ਚਾਹੇ ਲੱਖਾਂ ਦੇ ਨੂੰ ਮਰਵਾ ਦੇਣ ਮਰਵਾ ਵੀ ਦਿੰਦੇ ਧਰਮ ਤੇ ਲੜਾਈਆਂ ਕਰਾ ਕੇ ਇਹ ਵੱਡੇ ਅਪਰਾਧੀ ਨੇ ਰਾਜਾ ਅਪਰਾਧੀ ਇਦਾਂ ਰਾਜੇ ਨੂੰ ਅਪਰਾਧੀ ਨਹੀਂ ਕਹਿੰਦੇ ਰਾਜੇ ਜਿਹੜੇ ਨੇ ਉਹ ਅਪਰਾਧੀ ਨਹੀਂ ਹੈ ਧਰਮਾ ਹੈ ਅਪਰਾਧੀ ਨੇ ਅਜੇ ਰਾਜੇ ਦਾ ਸਹੀ ਹੈ ਇਹ ਤਾਂ ਸਹੀ ਧਰਮ ਪੰਕਾ ਉੜਿਆ ਹਾਂ ਇਹਨਾਂ ਨੇ ਧਰਮ ਪੰਕਰ ਕਰਕੇ ਉੜਿਆ ਹੈ ਇਹਨਾਂ ਦੀ ਗੱਲ ਕੀਤੀ ਹੈ ਕਹਾਈ ਇਹ ਉਹ ਤਾਂ ਰਾਜੇ ਹੀ ਨਹੀਂ ਉਹ ਤਾਂ ਭੂਪਤ ਨੇ ਜਿਹੜੀ ਕਲ ਕਾਤੀ ਰਾਜੇ ਕਾ ਸਹੀ ਧਰਮ ਪੰਪ ਕਰ ਉਡਰਿਆ ਨਾਨਕ ਕਹਿੰਦਾ ਇਹਨਾਂ ਲੋਕਾਂ ਨੂੰ ਕਹਿੰਦਾ ਆ ਜਿਹੜੇ ਸਿੱਧ ਨੇ ਇਹਨਾਂ ਦਾ ਰਾਜਾ ਦੁਨੀਆ ਮੰਨਦੀ ਹੈ ਨਾ ਸਲਾਮਾ ਕਰਦੀ ਹੈ ਧਰਮ ਅੰਦਰ ਹੈ ਨਹੀਂ